ਬਿਲਾਵਲ ਜੇ ਕੁਲ ਸਾਧ ਬੈਸ ਨੋ ਹੋਏ ਵਰਨ ਅਵਰਨ ਰੰਕ ਨਹੀਂ ਈਸ਼ਰ ਬਿਮਲ ਜਾਸ ਜਾਣੀਏ ਜਗ ਸੋਏ ਰਹਾਉ ਬ੍ਰਹਮਣ ਬੈਸ ਸੂਦ ਅਰ ਖੱਤਰੀ ਡੋਮ ਚੰਡਾਰ ਮਲੇਸ਼ ਮਨ ਸੋਏ ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰੀ ਤਾਰੇ ਕੁਲ ਦੋਏ ਧਨ ਸੋ ਗਾਉ ਧਨ ਸੋ ਠਾਉ ਧਨ ਪੁਨੀਤ ਕੁਟੰਬ ਸਭ ਲੋਏ ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਵਿਕ ਖੋਏ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨ ਕੋਏ ਜੈਸੇ ਪੁਰਾਣ ਪਾਤ ਰਹੇ ਜਲ ਸਮੀਪ ਭਣ ਰਵਦਾਸ ਜਨਮੇ ਜਗ ਹੋਏ ਜਿਹੇ ਕੁਲ ਸਾਧ ਵੈਸ ਨੂੰ ਹੋਏ ਜਿਹੜੀ ਕੁਲ ਦੇ ਵਿੱਚ ਵੈਸ ਨੂੰ ਸਾਧ ਹੋ ਜਵੇ ਵੈਸ ਨੂੰ ਭਗਤੀ ਹੈ ਵੈਸ਼ਨੂ ਭਗਤ ਹੀ ਆਪਣੇ ਆਪ ਨੂੰ ਭੂਤੀ ਕਹਿੰਦੇ ਨੇ ਜਿਹੜਾ ਭਗਤ ਹੈ ਉਹਦੇ ਨਾਲ ਭਗਤੀ ਜੁੜਦੀ ਹੈ ਬਸ ਸਿੱਧ ਨਾਲ ਨਹੀਂ ਜੁੜਦੀ ਭਗਤੀ ਸਿੱਧ ਆਪਣੇ ਆਪ ਨੂੰ ਸਿੱਧ ਕਹਿੰਦੇ ਨੇ ਗੁਰੂ ਅਮਰਦਾਸ ਜੀ ਵੈਸ਼ਨੂ ਵਤ ਚੋਏ ਸੀ ਤਕਰੀਬਨ ਸਾਰੇ ਵੈਸ਼ਨੂ ਵਤ ਚੋਏ ਆਏ ਨੇ ਜਿਹੜੇ ਭਗਤ ਨੇ ਵੈਸ਼ਨੂੰ ਬਾਤ ਸਹੀ ਨਹੀਂ ਸੀ ਰਹੀ ਵੈਸ਼ਨੂੰ ਬਾਤ ਇਹ ਜੀ ਬਣਾ ਲਈ ਇਹਨਾਂ ਨੇ ਕਿਹੜਾ ਮਾਸ ਨਹੀਂ ਖਾਂਦਾ ਵੈਸ਼ਨੂੰ ਇਸ ਕਰਕੇ ਦੀ ਡੈਫੀਨੇਸ਼ਨ ਦੇਣੀ ਪਈ ਗੁਰਬਾਣੀ ਚ ਵੈਸ਼ਨੂੰ ਸੋ ਜਿਸ ਉੱਪਰ ਸੋ ਪ੍ਰਸੰਨ ਬਿਸਰ ਕੀ ਮਾਇਆ ਤੇ ਹੈ ਜਿਹੜੀ ਮਾਇਆ ਹੈ ਸਾਰੀ ਸਰੀਰ ਇਹ ਤੇ ਜਿਹੜਾ ਅਲੱਗ ਹੈ ਉਹ ਵੈਸ਼ਨੂੰ ਨੂੰ ਸਰੀਰ ਜੋ ਖਾਂਦਾ ਹੈ ਸਰੀਰ ਦੀ ਜੋ ਖਰਾਬ ਹੈ ਸਭ ਮਾਸ ਹੈ ਸਰੀਰ ਦੀ ਖਰਾਬ ਮਾਸ ਹੈ ਬਾਸ ਬਿਨਾ ਸਰੀਰ ਕੁਝ ਨਹੀਂ ਖਾਂਦਾ ਜੀਵ ਦਾ ਹਰ ਜੀ ਗੁਰਬਾਣੀ ਕਹਿੰਦੀ ਹੈ ਜਿਹੜੇ ਲੋਕਾਂ ਦਾ ਗਿਆਨ ਘੱਟ ਹੈ ਉਹ ਇਹ ਗੱਲ ਨੂੰ ਸਮਝਣ ਦੇ ਔਖਾ ਉਹਨਾਂ ਨੂੰ ਸਮਝਣੀ ਔਖੀ ਹੈ ਗੱਲ ਕਦੇ ਗਿਆਨ ਬਾਸ-ਬਾਸ ਕਰ ਮੂਰਖ ਝਗੜੇ ਕਿਉਂ ਝਗੜੇ ਗਿਆਨ ਧਿਆਨ ਨਾਲ ਜਾਣੇ ਗਿਆਨ ਔਰ ਧਿਆਨ ਨਹੀਂ ਸੀ ਸਮਝ ਉਹਨਾਂ ਨੂੰ ਗਿਆਨ ਘੱਟ ਸੀ ਨਾ ਗਿਆਨ ਦਾ ਪਤਾ ਸੀ ਨਾ ਧਿਆਨ ਦਾ ਪਤਾ ਸੀ ਉਹਨਾਂ ਦਾ ਝਗੜਾ ਵਾਸਤੇ ਹੁਣ ਵੀ ਸਾਡੇ ਸੰਤਾਂ ਦਾ ਝਗੜਾ ਵਾਸਤੇ ਮੂਰਖ ਨੇ ਸਾਰੇ ਮੂਰਖ ਲਿਖਿਆ ਨਾ ਮੂਰਖ ਝਗੜੇ ਉਹਨਾਂ ਬੈਸ਼ਨਵਾਂ ਨੇ ਦਿੱਤਾ ਕੀ ਦਿੱਤਾ ਕੁਝ ਵੀ ਵੈਸ਼ਨੂ ਇਹ ਤਾਂ ਦੇਵੀ ਦੇ ਪੁਜਾਰੀ ਸੀ ਜ਼ਿਆਦਾ ਸਾਰੇ ਗੁਰੂ ਅੰਗਦ ਵੀ ਦੇਵੀ ਦੇ ਪੁਜਾਰੀ ਸੀ ਪਰ ਫਰਕ ਇਹ ਸੀ ਉਹ ਮੂਰਤੀ ਨੂੰ ਹੁੰਦੇ ਸੀ ਦੇਵੀ ਦੇਵੀ ਹੁੰਦੇ ਸੀ ਮੂਰਤੀ ਨੂੰ ਜਿਹੜੇ ਸਾਡੇ ਰੌਲਾ ਪਾਉਂਦੇ ਨੇ ਮੂਰਤੀ ਪੂਜਾ ਮੂਰਤੀ ਪੂਜਾ ਫਲਾਣਾ ਟਮਕਾ ਦੁਰਗਾ ਨੂੰ ਮੂਰਤੀ ਪੂਜਾ ਮੂਰਤੀ ਕਹੀ ਹੈ ਇਹੀ ਭਲੇਖਾ ਕੱਢਿਆ ਸੀ ਗੁਰਨਾਨਕ ਨੇ ਵੀ ਭਾਈ ਮੂਰਤੀ ਨਹੀਂ ਹੁੰਦੀ ਉਹ ਦੇਵੀ ਕੀ ਹੁੰਦੀ ਹੈ ਵੈਗਰੂ ਦੇਵੀ ਨਹੀਂ ਚੱਲੇ ਸੀ ਨਾ ਇਹਦੇ ਨੂੰ ਦੁਰਗਾ ਕਹਿੰਦੇ ਇਹਦੇ ਨੂੰ ਚੱਡੀ ਕਹਿੰਦੇ ਨੇ ਉਹ ਉਹ ਭਲੇਖਾ ਘੜਤਾ ਇੱਕ ਦੇਵੀ ਨੂੰ ਮੰਨਣ ਵਾਲਾ ਗੁਰੂ ਬਣ ਗਿਆ ਸਾਡਾ ਇਹਨਾਂ ਨੂੰ ਦੇਵੀ ਤੋਂ ਲੱਗੀ ਹੈ ਦੇਵੀ ਨੂੰ ਮੰਨਣ ਵਾਲਾ ਆਦਮੀ ਭਲੇਖਾ ਨਿਕਲ ਜੀ ਸਾਰੇ ਗੁਰਿਆਈ ਪਰਵੀ ਨੂੰ ਪਹੁੰਚ ਗਿਆ ਬਹੁਤ ਛੇਤੀ ਜਿਹੜੇ ਦੇਵੀ ਤੋਂ ਅਲਰਜੀ ਕਰਦੇ ਨੇ ਉਹਨਾਂ ਦੇ ਬੱਲੇ ਕੀ ਹੈ ਪਹਿਲਾਂ ਉਹ ਦੱਸੋ ਵਿੱਚ ਉਹਨਾਂ ਨੇ ਜਿੱਥੇ ਕੀ ਕੀਤਾ ਦੇਵੀ ਨੂੰ ਨਾ ਮੰਨ ਕੇ ਉਹਨਾਂ ਨੇ ਕਿਹੜਾ ਤੀਰ ਮਾਰ ਲਿਆ ਉਹ ਮੰਨਣ ਵਾਲਾ ਪੱਕੇ ਤੌਰ ਤੇ ਤਾਂ ਗੁਰੂ ਬਣ ਗਿਆ ਇੱਕ ਮਿੰਟ ਤੁਸੀਂ ਰੋਜ਼ ਬਾਣੀ ਸੁਣਦੇ ਤੂੰ ਥੋੜੇ ਜਿਹਾ ਪਰਵਰਤ ਤੁਸੀਂ ਤਾਂ ਦੇਵੀ ਨੂੰ ਪੱਥਰ ਨੂੰ ਮੰਨਦੇ ਨਹੀਂ ਤੁਸੀਂ ਤਾਂ ਉਹਨਾਂ ਛੇਤੀ ਤੁਹਾਡੇ ਦੇ ਅਸਰ ਹੋਣਾ ਚਾਹੀਦਾ ਜੇ ਤੁਸੀਂ ਪੱਥਰ ਦੀ ਪੂਰਤੀ ਨੂੰ ਨਹੀਂ ਮੰਨਦੇ ਥੋੜੇ ਦਾ ਤਾਂ ਛੇਤੀ ਅਸਰ ਹੋਣਾ ਚਾਹੀਦਾ ਥੋੜੇ ਦਾ ਅਸਰ ਕਿਉਂ ਨਹੀਂ ਹੋਇਆ ਕਿ ਜਵਾਬ ਦੇਣ ਦੇ ਸਾਰੇ ਜਿਹੜੇ ਚੰਡੀ ਦੇ ਖਿਲਾਫ ਬੋਲਦੇ ਆ ਉਹ ਇਹਦਾ ਜਵਾਬ ਦੇਣ ਪਹਿਲੋ ਵੀ ਤੁਹਾਡੇ ਦਾ ਅਸਰ ਕਿਉਂ ਨਹੀਂ ਹੋਇਆ ਤੁਹਾਨੂੰ ਕੀ ਬਿਮਾਰੀ ਹੈ ਤੁਸੀਂ ਤਾਂ ਸਿੱਖੋ ਤੁਸੀਂ ਤਾਂ ਗੁਰਮਤਿ ਨਾਲ ਜੁੜੇ ਹੋਏ ਹੋ ਤੁਸੀਂ ਤਾਂ ਬਹੁਤ ਨਫ਼ਰਤ ਕਰਦੇ ਹੋ ਮੂਰਤੀ ਨੂੰ ਜਿਹੜਾ ਨਫ਼ਰਤ ਨਹੀਂ ਸੀ ਕਰਦਾ ਉਹ ਕਿੱਥੇ ਪਹੁੰਚ ਗਿਆ ਤੁਸੀਂ ਕਿੱਥੇ ਖੜੇ ਹੋ ਬੜਕਾ ਉਹ ਨਹੀਂ ਸੀ ਬੜਕਾ ਇਹ ਨਹੀਂ ਸੀ ਵੀ ਮੂਰਤ ਪੱਥਰ ਨੂੰ ਪੁੱਜਣਾ ਕੋਈ ੜਕਾ ਹੈ ਪੱਥਰ ਨੂੰ ਪੁੱਜਣਾ ਗਿਆਨ ਤਾਂ ਸੀ ਉਹਨਾਂ ਦੱਸਦਾ ਵੀ ਜਿਹੜੀ ਸਰੀਰ ਦੇ ਵਿੱਚ ਜੋਤ ਹੁੰਦੀ ਉਹ ਦੇਵੀ ਹੁੰਦੀ ਆ ਆਜ਼ਾਦ ਦੀ ਦੇਵੀ ਹੁੰਦੀ ਐਨੇ ਫਰਕ ਦੱਸੇ ਭਾਈ ਜਿਹੜੀ ਸਰੀਰ ਦੇ ਵਿੱਚ ਆਤਮਾ ਹੁੰਦੀ ਆ ਉਹਨੂੰ ਦੇਵੀ ਕਿਹਾ ਹੋਇਆ ਦੇਹ ਨਹੀਂ ਦੇਵੀ ਹੁੰਦੀ ਉਹ ਤਾਂ ਐਨਾ ਹੀ ਫਰਕ ਦੱਸਿਆ ਸੀ ਉਹਨਾਂ ਨੂੰ ਫਰਕ ਠੀਕ ਸੀ ਬਸ ਇਹੀ ਫਰਕ ਆ ਉਹਨਾਂ ਦੇ ਵਿੱਚ ਥੋੜੇ ਜਿਹੀ ਕੀ ਹੈ ਥੋੜੇ ਜਿਹੀ ਕੱਖ ਬਣੀ ਤੁਸੀਂ ਤੁਸੀਂ ਉਹ ਤਾਂ ਛੇਤੀ ਕਿਉਂ ਨਾ ਸਮਝੇ ਜਿਹੜੇ ਦੇਵੀ ਨੂੰ ਮੰਨਦੇ ਵੀ ਨੇ ਬਹੁਤ ਜ਼ਿਆਦਾ ਫਰਕ ਨਹੀਂ ਉਹਨਾਂ ਦੇ ਵਿੱਚ ਤਾਂ ਇਹ ਜੇ ਤੁਸੀਂ ਸਮਝ ਗਏ ਗੁਰੂ ਅੰਗਦ ਦੇਵ ਜੀ ਸ਼ਹੀਦ ਹੈਗੇ ਕਿ ਸਮਝ ਗਏ ਦੇੜੇ ਸੀ ਖੜੇ ਦੇਵੀ ਨੂੰ ਮੰਨਣ ਵਾਲਾ ਇਹ ਤਾਂ ਜਿਹੜੇ ਲੋਕ ਨੇ ਨਾ ਇਹਨਾਂ ਵਰਗੇ ਹੀ ਨੇ ਜਿਹੜੇ ਪੱਥਰ ਪੂਜਦੇ ਜਿਹੜੇ ਨਹੀਂ ਮੰਨਦੇ ਸਿੱਖ ਮਤ ਨੂੰ ਦੇਵੀ ਨੂੰ ਨਾ ਮੰਨਣ ਵਾਲੇ ਸਿੱਖ ਮਤ ਨੂੰ ਮੰਨ ਗਏ ਦੇਵ ਨੂੰ ਮੰਨਣ ਵਾਲੇ ਆ ਨਾ ਮੰਨਣ ਵਾਲੇ ਕੋ ਬਰਾਬਰ ਨੇ ਸਾਡੇ ਵਾਸਤੇ ਜੇ ਗੁਰਮਤ ਨੂੰ ਤਾਂ ਐਕਸੈਪਟ ਕਰਦੇ ਨਹੀਂ ਜੇ ਗੁਰਮਤ ਨੂੰ ਨਹੀਂ ਐਕਸੈਪਟ ਕਰਦੇ ਪੱਥਰ ਪੂਜ আর ਬਿਨ ਪੱਥਰ ਪੂਜ ਬਰਾਬਰ ਨੇ ਸਾਡੇ ਵਾਸਤੇ ਸਾਨੂੰ ਕੋਈ ਫਰਕ ਨਹੀਂ ਉਹਦੇ ਵਿੱਚ ਉਹ ਵੀ ਪੱਥਰ ਪੂਜ ਵਰਗਾ ਹੀ ਨਹੀਂ ਉਹ ਆਪੇ ਪੱਥਰ ਨੇ ਪੱਥਰ ਪੂਜ ਦੀ ਛੱਡੋ ਗੱਲ ਜਿਨ੍ਹਾਂ ਦੇ ਗੁਰਬਾਣੀ ਦਾ ਅਸਰ ਨਹੀਂ ਹੋ ਰਿਹਾ ਉਹਨਾਂ ਨੂੰ ਵੀ ਭੇੜੇ ਨੇ ਪੱਥਰ ਨੇ ਆਪੇ ਉਹ ਦੂਜੇ ਨੂੰ ਭੜੇ ਕਹਿੰਦਾ ਤੁਸੀਂ ਉਦੋਂ ਵੀ ਭੜੇ ਹੋ ਤੁਸੀਂ ਬੁੱਤ ਬੁਝ ਹੋ ਨਹੀਂ ਤੁਹਾਡੇ ਸ਼ਰਧਾ ਨਹੀਂ ਫਿਰ ਤੁਹਾਨੂੰ ਗੁਰਬਾਣੀ ਦਾ ਅਸਰ ਕਿਉਂ ਨਹੀਂ ਹੋ ਰਿਹਾ ਉਹਦੀ ਵਜ੍ਹਾ ਕੀ ਹੈ ਉਹਦੀ ਵਜ੍ਹਾ ਦੱਸੋ ਕੀ ਹੈ ਉਲਟੇ ਫਸਦੇ ਨਾ ਅੱਜ ਤੇ ਤੁਸੀਂ ਕੀ ਕੀਤਾ ਵਿਰੋਧ ਕੀਤਾ ਠੀਕ ਹੈ ਮੂਰਤੀ ਪੂਜਾ ਦਾ ਵਿਰੋਧ ਕਰਨਾ ਸੀ ਪਰ ਵਿਰੋਧ ਗਿਆਨ ਨਾਲ ਕਰਦੇ ਅਗਿਆਨਤਾ ਨਾਲ ਕੀਤਾ ਸੀ ਗਿਆਨ ਕੀ ਹੈ ਤੁਹਾਡੇ ਕੋਲ ਫਿਰ ਜੇ ਵਿਰੋਧ ਕਰਦੇ ਫਿਰ ਉਹਨੂੰ ਪਹੁੰਚਦੇ ਪੱਥਰ ਪੂਜ ਵਾਲੇ ਉਹਦੇ ਵਿੱਚ ਰਿਕਾਰਡ ਹੈ ਦੋ ਗੁਰੂ ਇੱਕ ਗੁਰੂ ਗੁੱਗਾ ਨੂੰ ਪੂਜਦਾ ਜਿਹਦੇ ਤੁਸੀਂ ਖਿਲਾਫ ਹੋ ਗੁੱਗਾ ਜਾਂਦਾ ਇੱਕ ਦੇਵੀ ਦੇ ਜਾਂਦਾ ਮੂਰਤੀ ਦੇ ਦੋਏ ਗੁਰੂ ਹੋ ਗਏ ਤੁਸੀਂ ਕੀ ਹੋਏ ਦੋਹਾਂ ਦੇ ਖਿਲਾਫ ਵਾਲੇ ਥੋੜਾ ਜਿਹਾ ਕੌਣ ਉਤਰਿਆ ਜਿਹੜੇ ਮਿਸ਼ਨਰੀ ਨੇ ਆ ਦੂਏ ਉਹ ਰੌਲਾ ਪਾਉਂਦੇ ਨੇ ਉਹ ਆਪਣੇ ਅੰਦਰ ਜਾਤੀ ਬਣ ਤੁਹਾਡਾ ਤੁਸੀਂ ਕੀ ਕੀਤਾ ਇੱਥੇ ਉਹ ਬੰਦੇ ਅਸਲ ਧਾਰਮਿਕ ਸੀ ਟੋੜਦੇ ਸੀ ਥੋੜਾ ਜਿਹਾ ਫਰਕ ਸੀ ਦੂਰ ਹੋ ਗਿਆ ਤੁਸੀਂ ਤਾਂ ਜੇ ਸ਼ੁਰੂ ਨਹੀਂ ਕੀਤਾ ਨਾ ਤੁਸੀਂ ਸ਼ੁਰੂ ਕਰੋ ਸਿਰਫ ਇਹਨਾਂ ਜੇ ਵਿਰੋਧ ਵਿਰੋਧ ਹੈ ਨਫ਼ਰਤ ਨਫ਼ਰਤ ਹੈ ਨਾ ਰੋਕਾ ਜੋਰ ਕੁਛ ਨਹੀਂ ਧਾਰਮਿਕ ਬੰਦੇ ਨਹੀਂ ਕਰਦੇ ਜਿਹੜੇ ਚੱਡੀ ਦੇ ਖਿਲਾਫ ਬੋਲਦੇ ਨੇ ਇਹ ਇਹਨਾਂ ਦੇ ਅੰਦਰ ਨਫ਼ਰਤ ਤੋਂ ਸਿਵਾ ਹੈ ਹੀ ਕੁਖ ਨਹੀਂ ਨਫ਼ਰਤ ਵਾਲਾ ਦਾ ਧਰਮ ਨਹੀਂ ਇਹਦਾ ਪ੍ਰੇਮ ਵਾਲਾ ਧਰਮ ਗੁਰਬਾਣੀ ਦਾ ਕਹਿੰਦਾ ਜਿਹਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਇਹਨਾਂ ਹੈ ਨਫ਼ਰਤ ਨਫ਼ਰਤ ਵਾਲਾ ਬੰਦਾ ਧਾਰਮਿਕ ਹੋ ਨਹੀਂ ਸਕਦਾ 100 ਜਨਮ ਲੈ ਲਵੇ ਚਾਹੇ 1000 ਜਨਮ ਲੈ ਲਵੇ ਇਹ ਧਰਮ ਕੇ ਨਹੀਂ ਹੋ ਸਕਦੇ ਇਹਨਾਂ 'ਚ ਨਫ਼ਰਤ ਈਰਖਾ ਜਿਹੜੀ ਹੈਗੀ ਉਹ ਇਹਨਾਂ ਨੂੰ ਨੇੜੇ ਨਹੀਂ ਆਉਣ ਦਿੰਦੀ ਗੁਰਬਾਣੀ ਦੇ ਉਹ ਜ਼ਿਆਦਾ ਖਤਰਨਾਕ ਹੈ ਅਦੇ ਵੀ ਪੂਜ ਲੋ ਆ ਬੋਲਦੇ ਪੂਜਾ ਨਾ ਉਹ ਜ਼ਿਆਦਾ ਖਤਰਨਾਕ ਹੈ ਗੱਲ ਨਫ਼ਰਤ ਹੈ ਜਿਹੜੀ ਉਹ ਜ਼ਿਆਦਾ ਖਤਰਨਾਕ ਹੈ ਇਸ ਕਰਕੇ ਸਿੱਖ ਨਹੀਂ ਬਣਨਗੇ ਕਦੇ ਵੀ ਇਹ ਬਣਨਗੇ ਨਹੀਂ ਸਿੱਖ ਕਦੇ ਵੀ ਬਣੇ ਨਹੀਂ ਸਕਦੇ ਇਹ ਬਣ ਕੇ ਦਿਖਾਉਣ ਇਹ ਬਣ ਕੇ ਦਿਖਾਉਣ ਜਦੋਂ ਬਣ ਕੇ ਦਿਖਾਉਣ ਅਸੀਂ ਤਾਂ ਕਹਿਤਾ ਨਹੀਂ ਬਣਨਗੇ ਕਦੇ ਵੀ ਬਣ ਕੇ ਦਿਖਾਉਣ ਫੇਰ ਬਣਾਂਗੇ ਕੇ ਜਦ ਬਣ ਕੇ ਦਿਖਣਗੇ ਸਾਡੇ ਕੋਲ ਦੌਰ ਕਾਰਡ ਨੇ ਗੁਰੂ ਅੰਗਦ ਦਾ ਪਰਮਨ ਦਾ ਹੁੰਦਾ ਇੱਕ ਗੰਦਾ ਜਾਂਦਾ ਗੰਦਾ ਦੇ ਖਿਲਾਫ ਨੇ ਤੀਰਥੋਂ ਦੇ ਖਿਲਾਫ ਨੇ ਉਹ ਗੁਰੂ ਬਣ ਗਿਆ ਤੀਰਥ ਵਾਲਾ ਇਹਦਾ ਮਤਲਬ ਤੀਰਥ ਤੇ ਜਾਣ ਤੇ ਕੁਝ ਮਿਲਿਆ ਉਹਨੂੰ ਮਿਲਿਆ ਨਾ ਕੁਝ ਤਦੇ ਤਦੇ ਪ੍ਰਾਪਤੀ ਹੋਈ ਉੱਥੇ ਉਹ ਤਾਂ ਦੇਵੀ ਪੂਜਣ ਵਾਲਿਆਂ ਨੂੰ ਵੀ ਕੋ ਪ੍ਰਾਪਤੀ ਹੋਈ ਤੁਹਾਨੂੰ ਕੀ ਪ੍ਰਾਪਤੀ ਹੋਈ ਤੁਹਾਨੂੰ ਜ਼ਿਆਦਾ ਪ੍ਰਾਪਤੀ ਹੋਣੀ ਚਾਹੀਦੀ ਸੀ ਤੁਹਾਡੇ ਕੋਲ ਦਿਖਾਓ ਕੀ ਹੈ ਤੁਹਾਡੇ ਕੋਲ ਕੁਝ ਵੀ ਨਹੀਂ ਤੁਹਾਡੇ ਕੋਲ ਕੀ ਹੈ ਵਿਰੋਧ ਤੁਹਾਡੇ ਕੋਲ ਕੀ ਹੈ ਈਰਖਾ ਜੈ ਕੋਲ ਸਾਧ ਵੈਸ਼ਨੋ ਹੋਏ ਜਿਹੜੇ ਕੋਲ ਦੇ ਵਿੱਚ ਵੈਸ਼ਨੂ ਸਾਧ ਹੋ ਜਾਂਦਾ ਨਾ ਗੁਰਮੁਖ ਹੋ ਜਾਂਦਾ ਹੈ ਗੁਰਮੁਖ ਬੈਸ਼ਨ ਨੂੰ ਸਾਧ ਗੁਰਮ ਸਾਰੇ ਬੈਸ਼ਨ ਨੇ ਜਿੱਦਾਂ ਗੁਰਮੁਖ ਨੇ ਸਾਰੇ ਬੈਸ਼ਨ ਨੇ ਜੇ ਸੁਪਰ ਸੁਪਰ ਸਾਧ ਜੀ ਤਾਂ ਪਰਮੇਸ਼ਰ ਪ੍ਰਸੰਨ ਵੈਸਰੂ ਬਾਤ ਖਾਣਾ ਨਾ ਖਾਣਾ ਬਿਲਕੁਲ ਬਕਵਾਸ ਹੈ ਆ ਸਾਰੇ ਸੰਤ ਬਕਵਾਸ ਕਰਦੇ ਨੇ ਖਬਰਾਂ ਕਿਹਦੇ ਚੱਲੇ ਨੇ ਇਹ ਗੁਰਬਾਣੀ ਨਾਲ ਬਿਲਕੁਲ ਨਹੀਂ ਜੁੜੇ ਹੋਏ ਇਹ ਖਬਰਾਂ ਪਿੱਛੋਂ ਕਿਹਦੇ ਨਾਲ ਜੁੜੇ ਹੋਏ ਨੇ ਇਹ ਤਾਂ ਪਹਿਲਾਂ ਹੀ ਸੰਤ ਨੇ ਗੁਰੂ ਨੇ ਤਾਂ ਸਿੱਖ ਬਣਾਏ ਨੇ ਸੰਤ ਵੀ ਇਹ ਸੰਤ ਆ ਜੋ ਸੰਤ ਇਹਨੇ ਸਿੱਖ ਬਣੀ ਜਿਹੜੇ ਅੱਜ ਆਪਣੇ ਆਪ ਨੂੰ ਸੰਤ ਬੰਦੇ ਨੇ ਕਹਿੰਦੇ ਨੇ ਸਿੱਖ ਨਹੀਂ ਬਣੇ ਸੰਤ ਤੇ ਰਹਿ ਗਏ ਸਿੱਖ ਬਣਾਏ ਸੀ ਨਹੀਂ ਬਣੇ ਸੰਤ ਰਹਿ ਗਏ ਨਹੀਂ ਬਣੇ ਵਰਨ ਅਵਰਨ ਰੰਗ ਨਹੀਂ ਈਸ਼ਰ ਬਿਮਲ ਜਾਸ ਜਾਣੀਏ ਜਗ ਸੋਏ ਤੇ ਉਹ ਬੰਦਾ ਬਹਾਦਰ ਸੀ ਉਹਦੇ ਨਾਲ ਬਹਾਦਰ ਲਫ਼ਜ਼ ਲੱਗਿਆ ਉਹਨੇ ਆਪਣੇ ਨਾਲ ਖਾਲਸਾ ਲਫ਼ਜ਼ ਲਗੜ ਦਿੱਤਾ ਖਾਲਸਾ ਨਹੀਂ ਲੱਗਣ ਦਿੱਤਾ ਉਹਨੂੰ ਸਿੱਧ ਵੀ ਘੱਟ ਲਗੜ ਦਿੱਤਾ ਬੰਦਾ ਸਿੱਧ ਬਹਾਦਰ ਖਾਲਸਾ ਕਹਿੰਦਾ ਸੀ ਬੰਦਾ ਸਿੱਧ ਪਰ ਉਹ ਕਹਿੰਦਾ ਮੈਨੂੰ ਬੰਦਾ ਬਹਾਦਰ ਕਹੋ ਸਿੱਖ ਵੀ ਅੰਦਰੋਂ ਨਹੀਂ ਸੀ ਉਹ ਸਿੱਖੀ ਨਾਲ ਅਜੋਗੀ ਤੌਰ ਇਸੇ ਕਰਕੇ ਥੜ ਗਿਆ ਨਾ ਛੇਤੀਓ ਬਹਾਦਰ ਬਹਾਦਰ ਬਹਾਦਰ ਬਹਾਦਰ ਸੀ ਨਾ ਖਾਲਸਾ ਸੀ ਨਾ ਸਿੱਖ ਸੀ ਬਣਿਆ ਹੀ ਨਹੀਂ ਉਹ ਇਹਦੇ ਕਰਕੇ ਆਖੀ ਹੋ ਗਿਆ ਨਾ ਛੇਤੀਓ ਗੁਰੂ ਘਰ ਤੋਂ ਵੀ ਆਖੀ ਹੋ ਗਿਆ ਮਾਤਾ ਤੋਂ ਆਖੀ ਹੋ ਗਿਆ ਇਸੇ ਕਰਕੇ ਗੁਰੂ ਦਾ ਬਚਨ ਨਹੀਂ ਬੰਦੇ ਰਾਜ ਕਾਇਮ ਕਰ ਲਿਆ ਇਹਨਾਂ ਜਿਹਦੇ ਵਿੱਚ ਕਿੱਥੋਂ ਰੱਬ ਚੜ ਜਾਂਦਾ ਉਹਦਾ ਸਿਆਸੀ ਵੀ ਗੱਲ ਸੀ ਉਹ ਇੱਕ ਉਸ ਵੇਲੇ ਲੋੜ ਸੀ ਇੱਕ ਜੰਗ ਨੀਤੀ ਹੁੰਦੀ ਹੈ ਯੁੱਧ ਨੀਤੀ ਦੇ ਵਿੱਚ ਗੁਰੂ ਬੰਦੇ ਨੂੰ ਲਿਆ ਸੀ ਯੁੱਧ ਨੀਤੀ ਸੀ ਉਹਦੀ ਲੋੜ ਸੀ ਬਾਈ ਧਾਰੀਆਂ ਦੇ ਵਿੱਚ ਉਹਨੂੰ ਅੱਗੇ ਕਰਕੇ ਹੀ ਬਾਈ ਧਾਰੀਆਂ ਤੋਂ ਬਦਲ ਲਈ ਜਾ ਸਕਦੀ ਸੀ ਖਾਲਸੇ ਨਾਲ ਬਾਈ ਧਾਰੀਆਂ ਦਾ ਫਿੱਟ ਨਹੀਂ ਸੀ ਆਉਣੀ ਗੱਲ ਖਾਲਸਾ ਤਾਂ ਬੈਰੀ ਸੀ ਬੈਰੀ ਸਮਝਦੇ ਤੇ ਖਾਲਸਾ ਬਾਈ ਧਾਰੀ ਖਾਲਸਾ ਵੀ ਬੈਰੀ ਸਮਝਦਾ ਸੀ ਬਾਈ ਧਾਰੀ ਉਹਨੂੰ ਨਾਲ ਬਣਾਉਣਾ ਇੱਕ ਯੁੱਧ ਨੀਤੀ ਦਾ ਹਿੱਸਾ ਸੀ ਇਹ ਕੀ ਜਾਣ ਲੈਣਾ ਕੀ ਪਤਾ ਉਹ ਤਾਂ ਯੁੱਧ ਨੀਤੀ ਦਾ ਹਿੱਸਾ ਸੀ ਉਹ ਥੋੜੇ ਉਹਨਾਂ ਤੋਂ ਵੱਧ ਜੋ ਰਹਿਣੀ ਸੀ ਭਾਈ ਇਹ ਨਾ ਮਦਦ ਕਰਨ ਇਹਦੀ ਆ ਕੇ ਵਜੀਦੇ ਦੀ ਕੱਲੇ ਨੂੰ ਆ ਸਕਦੇ ਸੀ ਬਾਈ ਧਾਰੀ ਹੈ ਹੀ ਨਹੀਂ ਮਦਦ ਨਾ ਸਾਡੇ ਕੋਲ ਨੇ ਕਿਹਾ ਇਹ ਗੱਲਾਂ ਬਹੁਤ ਛੁਪੀਆਂ ਹੋਈਆਂ ਨੇ ਲੱਗ ਰਹੀਆਂ ਨੂੰ ਕੀ ਪਤਾ ਵਿਦਵਾਨ ਵਿਚਾਰੇ ਕੀ ਜਾਣ ਇਹ ਗੱਲ ਕੀ ਹੈ ਉਹਦਾ ਬਹੁਤ ਡੂੰਗੀ ਗੱਲ ਹੈ ਉਹਦੇ ਬੀਤੀ ਦਾ ਹਿੱਸਾ ਸੀ ਔਰ ਉਹਦੇ ਕੋ ਕੀ ਸੀ ਵਿਚਾਰੇ ਕੋ ਉਹਦਾ ਇੱਕ ਕਮਿਟਮੈਂਟ ਸੀ ਆਪਸ ਵਿੱਚ ਹੀ ਦਸੂ ਪਾਸ਼ਾ ਦੀ ਬਹਾਦਰ ਸ਼ਾਹ ਦੀ ਉਹਦੇ ਤਹਿਤ ਹੁੰਦਾ ਰਿਹਾ ਉਹੀ ਬੰਦਾ ਬਹਾਦਰ ਦੀ 750 ਦੇ ਨਾਲ ਉਹਦੇ ਹੱਥ ਖੜੇ ਕਰਕੇ ਗ੍ਰਿਫਤਾਰ ਹੋ ਗਿਆ ਬੜਾ ਬਹਾਦਰ ਸੀ ਉੱਥੇ ਕਹਿੰਦੇ ਗ੍ਰਿਫਤਾਰ ਹੋ ਗਿਆ ਉਹਦੇ ਬਾਅਦ ਹੀ ਕਿੱਥੇ ਗਈ ਸੀ ਉਹਦੀ ਜਿਹੜੇ ਬੰਦੇ ਨੇ ਗ੍ਰਿਫਤਾਰੀ ਦੇ ਦਿੱਤੀ ਉਹਨੂੰ ਸ਼ਹੀਦ ਕਹਿੰਦੇ ਸੀ ਜੇ ਜੇ ਇਹ ਬੰਦੇ ਨੇ ਹੋਏ ਜੋ ਸ਼ਹੀਦ ਸੀ ਸ਼ਰਮ ਨਹੀਂ ਆਉਂਦੀ ਉਹਨੂੰ ਸ਼ਹੀਦ ਕਹਿੰਦੇ ਸੀ ਉਹ ਹੱਥ ਖੜੇ ਕਰਕੇ ਤੂੰ ਸਰੈਂਡਰ ਕਰ ਗਿਆ ਫਿਰ ਤੂੰ ਕਹਿੰਦਾ ਮੈਂ ਸ਼ਹੀਦ ਹਾਂ ਫਿਰ ਉਹ ਤੂੰ ਸ਼ਹੀਦ ਕਹਿੰਦੇ ਹੋ ਸਿੱਖੀ ਹਜ਼ਾਰ ਹਜ਼ਾਰ ਕੋਲ ਰੇੜੇ ਦੀਆਂ ਲੋਕਾਂ ਦੇ ਜਿਹੜੇ ਬਾਤ ਦੇ ਗੱਲੋਂ ਸਾਹਿਬ ਦਾ ਸਰੈਂਡਰ ਹੋਇਆ ਚੌਕਾਰ ਦੀ ਗੜੀ ਜਿਹਨਾਂ ਕੋਈ ਹੋ ਗਿਆ ਰਿਕਾਰਡ ਸੀਗਾ ਬੂਸਰ ਨਾਲ ਕੋਈ ਹੋ ਗਿਆ ਫੇਰ ਵੀ ਨਹੀਂ ਹੋਇਆ ਕੋਈ ਬਾਅਦ ਦੇ ਵਿੱਚ ਇਦੋਂ ਦਾ ਚੰਗਾ ਸੀ ਆ ਜਿਹੜੇ ਇੱਥੇ ਲੜੇ ਨੇ ਹੁਣ 84 ਦੇ ਵਿੱਚ ਦਰਬਾਰ ਸਾਹਿਬ ਨਾ ਜੋ ਕੋਈ ਸਰੈਂਡਰ ਨਹੀਂ ਹੋਇਆ ਬਾਅਦ ਜਿਹਨਾਂ ਨੇ ਇੰਦਰ ਕਾਰਡ ਤੇ ਲੈਦਾ ਵੀ ਸਰੈਂਡਰ ਨਹੀਂ ਹੋਇਆ ਕੋਈ ਜਨਰਲ ਤੋਂ ਬੰਦਾ ਕੋਈ ਸਰੈਂਡਰ ਨਹੀਂ ਹੋਇਆ ਨਾ ਹੋਇਆ ਉਹ ਬੰਦੇ ਬਾਦ ਦਾ ਉਹ ਨੇ ਸਾਡੀ ਪਰੰਪਰਾ ਹੀ ਨਹੀਂ ਹੈ ਸਰੈਂਡਰ ਹੋਣ ਦੀ ਜੇ ਉਹਨਾਂ ਉਹਨੂੰ ਪਤਾ ਸੀ ਮੈਨੂੰ ਛੱਡ ਦੇਣਗੇ ਤਾਂ ਸਰੈਂਡਰ ਹੋਇਆ ਜੇ ਉਹਨੂੰ ਪਤਾ ਸੀ ਮੈਨੂੰ ਮਾਰ ਦੇਣਾ ਫਿਰ ਉੱਥੇ ਹੀ ਲੜ ਕੇ ਮਰ ਜਾਂਦੇ ਸਰੈਂਡਰ ਕਾਹਦਾ ਹੁੰਦੇ ਅਸਾਂ ਜਿਹਨੂੰ ਆਸ਼ਵਾਸਨ ਦੇਤਾ ਸੀ ਵੀ ਤੈਨੂੰ ਕੁਝ ਨਹੀਂ ਹੁੰਦਾ ਇਹ ਮੈਂ ਨਾਮਦਾਰੀ ਹੋਇਆ ਸੀ ਯਾਰ ਆਜ ਨੂੰ ਆਸ ਹੋ ਵੀ ਮੇਰੀ ਜਾਨ ਬਚ ਜੂਗੀ ਤਾਂ ਸਰੈਂਡਰ ਹੁੰਦਾ ਜੇ ਆਸੇ ਦੀ ਹੈ ਵਚਨ ਦੀ ਫਿਰ ਸਰੈਂਡਰ ਕਰਦੇ ਹੋ ਸਰੈਂਡਰ ਹੋਇਆ ਸੀ ਨਾ ਉਹਨਾਂ ਨੇ ਬਾਈ ਧਾਰੀਏ ਵਿੱਚ ਪਏ ਸੀ ਵੀ ਤੈਨੂੰ ਕੁਝ ਨਹੀਂ ਹੋਣ ਦਿੰਦੇ ਉਹ ਪਹਿਲਾਂ ਡੁੱਗੀਆਂ ਗੱਲਾਂ ਨੇ ਇਹ ਜਾਣਣ ਵਰਨ ਅਵਰਨ ਰੰਗ ਨਹੀਂ ਸਰ ਵਿਮਲ ਜਾਤ ਜਾਨੀ ਜਗ ਸੋਏ ਵਰਨ ਅਵਰਨ ਉਹਦੀ ਦੇਹ ਨਹੀਂ ਹੁੰਦੀ ਵਰਨ ਨਹੀਂ ਹੁੰਦਾ ਵਰਨ ਚੈਨ ਸਰੀਰ ਹੈ ਤੇ ਜੋਤ ਹੈ ਦਾ ਵਰਣ ਕੀ ਕੁਝ ਜੋਤ ਦਾ ਵਰਣ ਨਹੀਂ ਕੋਈ ਹੁੰਦਾ ਸਰੀਰ ਕਰਕੇ ਵਰਣ ਜਿਹੜਾ ਵੈਸ਼ਨੂ ਸਾਧ ਹੁੰਦਾ ਵੈਸ਼ਨੂ ਸੰਤ ਹੁੰਦਾ ਉਹ ਅਵਰਣ ਹੁੰਦਾ ਵਰਣ ਤੋਂ ਰਹਿਤ ਹੁੰਦਾ ਜੀਵਨ ਮੁਕਤ ਹੁੰਦਾ ਉਹ ਯੋਦਾ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਜਾਣੋ ਮਾਨਸ ਦੇਹਾ ਉਹ ਮਾਨਸ ਦੇ ਹੀ ਹੁੰਦੀ ਹੋਈ ਵੀ ਉਹਦੇ ਹੋਣੀ ਉਹਦੇ ਨਾਲ ਜੁੜਿਆ ਨਹੀਂ ਹੁੰਦਾ ਉਹ ਅਵਰਣ ਹੁੰਦਾ ਵਰਣ ਹੁੰਦਾ ਆਇਆ ਵੀ ਅਵਰਣ ਹੁੰਦਾ ਉਹ ਦੇਹ ਹੁੰਦੀ ਹੋਈ ਵੀ ਵਿਦੇਹੀ ਹੁੰਦਾ ਉਹ ਰੰਗ ਨਹੀਂ ਸਰ ਰੰਗ ਨਹੀਂ ਉਹ ਰੰਗ ਨਹੀਂ ਹੁੰਦਾ ਕੰਗਾਲ ਨਹੀਂ ਹੁੰਦਾ ਮਾਇਆ ਧਾਰੀ ਨਹੀਂ ਹੁੰਦਾ ਉਹ ਅਗਿਆਨੀ ਨਹੀਂ ਹੁੰਦਾ ਉਹ ਉਹ ਕੀ ਹੁੰਦਾ ਅਸਲ ਈਸ਼ਰ ਉਹ ਹੈ ਉਹਨੂੰ ਈਸ਼ਰ ਕਹਿ ਸਕਦੇ ਉਹ ਈਸ਼ਰ ਹੈ ਸ਼ਿਵ ਜੀ ਈਸ਼ਰ ਹੈ ਵਿਸ਼ਨੂੰ ਨਹੀਂ ਹੈ ਈਸ਼ਰ ਦੀ ਪਦਵੀ ਉਹਦੇ ਕੋਲੇ ਹੈ ਇਹ ਇਸਰ ਹੈ ਔਰ ਉਹ ਪਰਮੇਸ਼ਰ ਹੈ ਪਰਮ ਈਸ਼ਰ ਹੈ ਪਰਮੇਸ਼ਰ ਤਾਂ ਛੋਟਾ ਛੋਟਾ ਈਸ਼ਰ ਹੁੰਦਾ ਇਹੀ ਈਸ਼ਰ ਹੁੰਦਾ ਸ਼ਿਵ ਜੀ ਇਸਰ ਨਹੀਂ ਹੈ ਸ਼ਿਵ ਜੀ ਬਣਾਉਟੀ ਈਸ਼ਰ ਬਣਾਇਆ ਹੈ ਉਹਨਾਂ ਨੇ ਵਿਸ਼ਨੂੰ ਨੂੰ ਬਣਾਉਟੀ ਈਸ਼ਰ ਬਣਾਇਆ ਹੈ ਜੇ ਈਸ਼ਰ ਹੈ ਕੋਈ ਸਾਰੇ ਭਗਤੇ ਹੁੰਦਾ ਸੰਸਾਰ ਜੇ ਈਸ਼ਰ ਦੀ ਪਦਵੀ ਕੋ ਰੱਖਦਾ ਤਾਂ ਭਗਤੇ ਹੈ ਵੈਸ਼ਨੂ ਭਗਤੇ ਈਸ਼ਰ ਬਿਮਲ ਜਾਸ ਜਾਨੀਏ ਜਗ ਸੋਏ ਬਿਮਲ ਜਾਸ ਉਹ ਕੀ ਹੈ ਬਿਮਲ ਮਾਇਆ ਤੋਂ ਰਹਿਤ ਹੈ ਬਸ ਉਹਨੂੰ ਮਾਇਆ ਤੋਂ ਰਹਿਤ ਹੈ ਬਣਨਾ ਚਾਹੀਦਾ ਸੰਸਾਰ ਉਦੇਦਾਰੀ ਨਹੀਂ ਬਿਮਲ ਚਾਹੀਦਾ ਬਿਮਲ ਜਾਸ ਜਾਗੀਏ ਜਾਨੀਏ ਜਗ ਸੋਏ ਜਗ ਦੇ ਵਿੱਚ ਵੀ ਉਹਨੂੰ ਬਿਮਲ ਸੁਣਨਾ ਚਾਹੀਦਾ ਉਹਦਾ ਸਰੀਰ ਸਰੀਰ ਨਹੀਂ ਬੋਲਣਾ ਚਾਹੀਦਾ ਸਰੀਰ ਦੇ ਤਲ ਤੇ ਉਹ ਜਿਉਂਦਾ ਹੀ ਨਹੀਂ ਹੁੰਦਾ ਸਰੀਰ ਦੇ ਤਲ ਦੀ ਗੱਲੇ ਹੀ ਨਹੀਂ ਕਰਦਾ ਸਰੀਰ ਦੇ ਤਲ ਦਾ ਉਪਦੇਸ਼ ਹੀ ਨਹੀਂ ਹੁੰਦਾ ਸਰੀਰ ਦੇ ਤਲ ਦੀ ਹਿੱਸੇ ਨਹੀਂ ਹੁੰਦੀ ਉਹਦੀ ਉਹਦਾ ਇਤਿਹਾਸ ਨਹੀਂ ਹੁੰਦਾ ਇਸ ਕਰਕੇ ਗੁਰੂਆਂ ਨੇ ਸਰੀਰ ਦੇ ਤਲ ਦਾ ਇਤਿਹਾਸ ਨਹੀਂ ਲਿਖਿਆ ਕਿਤੇ ਆਤਮਾ ਦੇ ਤਲ ਦਾ ਇਤਿਹਾਸ ਲਿਖਿਆ ਜੇ ਲਿਖਿਆ ਵੀ ਹੈ ਪਸ਼ੂ ਪੰਛੀ ਬਿਰਖ ਅਸਾਵਰ ਬਹੁਤ ਜੋਰ ਨੂੰ ਤੇ ਭਾਰੀ ਇਹ ਆਤਮਾ ਦੇ ਤਲ ਦਾ ਇਤਿਹਾਸ ਹੈ ਉਹ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਇਹ ਆਤਮਾ ਦੇ ਤਲ ਦਾ ਆਤਮਾ ਦੇ ਤਲ ਦਾ ਜੀਵਨ ਦਾ ਆਤਮਾ ਦੇ ਤਲ ਦਾ ਇਤਿਹਾਸ ਹੁੰਦਾ ਕੱਲੇ ਜਨਮ ਦਾ ਇਤਿਹਾਸ ਨਹੀਂ ਹੁੰਦਾ ਕੱਲੇ ਜਨਮ ਦਾ ਕੀ ਹੈ ਇਹ ਜਗ ਨਾਲ ਜੁੜ ਕੇ ਨਹੀਂ ਦਾਸ ਹੁੰਦਾ ਜਗ ਤੋਂ ਵੱਖਰਾ ਦਾਸ ਹੁੰਦਾ ਉਹਨੂੰ ਜੁੜਦੇ ਟੁੱਟਦੇ ਤਾਂ ਉਹ ਤਾਂ ਕਹਿੰਦੇ ਐਸੇ ਕਰਾਇਆ ਹਮ ਬਹੁਤ ਬਸਾਏ ਜਦ ਹਮ ਰਾਮ ਗਰਭ ਹੋਇਆ ਏ ਇਹ ਦਾਸ ਹੈ ਕਬੀਰ ਗੱਲ ਜਦਾਂ ਰਾਮ ਗਰਭ ਜਾਇਆ ਉਹ ਇਹ ਜੇ ਜੀਵ ਇਹ ਜੇ ਘਰ ਦਾ ਬਥੇਰੇ ਬਸਾਏ ਨੇ ਇਹ ਕੱਲੇ ਸਰੀਰ ਦਾ ਉਹ ਜਨਮ ਦਾ ਇਤਿਹਾਸ ਕਰਨਗੇ ਵਿਦਵਾਨ ਇਹ ਜਨਮ ਦਾ ਇਤਿਹਾਸ ਨਹੀਂ ਹੁੰਦਾ ਇਹ ਵਿਦਵਾਨਾਂ ਦਾ ਹੁੰਦਾ ਮੂਰਖਾਂ ਦਾ ਥੋੜੀ ਬੁੱਧੀ ਵਾਲਿਆਂ ਦਾ ਰਹਾਉ ਬ੍ਰਾਹਮਣ ਬੈਸ ਸੂਦ ਅਰ ਖੱਤਰੀ ਡੋਮ ਚੰਡਾਰ ਅਮਲੇਸ਼ ਮਨ ਸੋਏ ਬ੍ਰਾਹਮਣ ਹੋਵੇ ਚਾਹੇ ਬੈਸ ਹੋਵੇ ਸੂਰ ਖੱਤਰੀ ਹੋਵੇ ਡੋਮ ਚੰਡਾਰ ਮਲੇਸ਼ ਮਨ ਹੋਵੇ ਚੰਡਾਲ ਹੋਵੇ ਚਾਹੇ ਮਲੇਸ਼ ਮਨ ਸੋਏ ਮਨ ਕਰਕੇ ਚਾਹੇ ਐਡੇ ਐਡੇ ਗੁਨਾ ਸਾਰੇ ਹੋਰ ਚਾਹੇ ਪਰ ਹੋਏ ਪਨੀਤ ਭਗਵੰਤ ਭਜਨ ਤੇ ਭਜੇ ਭਗਵੰਤ ਦਾ ਭਜਨ ਕਰ ਲੈ ਸਾਰੇ ਪਨੀਤ ਹੋ ਜਾਂਦੇ ਸਿਮਰਤੀਆਂ ਦੀ ਗੱਲ ਕਹੀ ਹੋਈ ਸਾਰੀ ਰੱਦ ਕਰਤੀ ਡੋਮ ਚਨਾਲ ਵੀ ਲੈ ਲੈ ਡੋਮ ਚਨਾਲ ਵੀ ਲੈ ਤਾਂ ਤੇ ਉੱਤਮ ਗਣੋ ਚਨਾਲਾ ਜਾ ਕੇ ਹਰਦੇ ਵਸੇ ਗੋਪਾਲਾ ਵੱਲਾ ਹਰਦੇ ਜੁੜਨਾ ਚਾਹੀਦਾ ਇਹ ਤਾਂ ਇਹਨਾਂ ਦੇ ਬੰਦੇ ਚਨਾਲ ਨੇ ਡੋਮ ਪਰਮੇਸ਼ਰ ਦੇ ਕਾਹਨੂੰ ਮੰਨੇ ਹੋਏ ਨੇ ਇਹ ਤਾਂ ਇਹਨਾਂ ਦੇ ਮੰਨੇ ਨੇ ਧੱਕੇ ਨਾਲ ਇਹ ਨੀਚ ਦੇ ਸੀ ਉੱਚ ਜੇ ਮੰਨੇ ਤੇ ਜੁੱਤੀਆਂ ਵੀ ਤਾਲੀ ਪੈਦੀ ਇਹਨਾਂ ਦੇ ਹੁਣ ਤੱਕ ਪੈਂਦੀਆਂ ਰਹਿਣਗੀਆਂ ਸਾਰੇ ਭਗਤਾਂ ਨੇ ਛੱਤਰ ਮਾਰੀ ਨਹੀਂ ਹੋਈ ਬਾਣੀ ਛੱਤਰ ਦੀ ਮਾਰਦੀ ਇਹਨਾਂ ਦੇ ਹੋਰ ਕੀ ਕਰਦੀ ਹੈ ਪਰਮੇਸ਼ਰ ਦੇ ਦਰੋਂ ਛੱਤਰ ਆਏ ਨੇ ਪੈਂਦੇ ਭਗਤਾਂ ਨੇ ਤਾਂ ਜੋ ਬਾਣੀ ਆਈ ਆ ਕਹਿਤੀ ਇਹ ਧਾਰ ਪਰਮੇਸ਼ਰ ਦੇ ਤੋਂ ਛੱਤਰ ਪੈ ਰਹੇ ਨੇ ਉਹਨਾਂ ਦੇ ਕੋਈ ਇਹ ਮਤ ਕਹੇ ਵੀ ਇਹ ਰਵਿਦਾਸ ਕਹਿ ਰਿਹਾ ਹੈ ਜਾਂ ਕੋਈ ਨਾਨਕ ਕਹਿ ਰਿਹਾ ਹੈ ਉਹ ਤਾਂ ਕਹਾ ਰਿਹਾ ਹੈ ਕਹਿ ਰਿਹਾ ਜਿਹਨੇ ਧਰਮ ਦੇ ਨਾਂ ਤੇ ਆ ਕੇ ਤੇ ਅਣਸੰਟ ਬੋਲਿਆ ਖਿਲਾਫ ਬੋਲਿਆ ਆਪਣੀ ਮਰਜ਼ੀ ਨਾਲ ਉਹਦੇ ਖਿਲਾਫ ਸੱਚ ਖੜਨੋਂ ਫਿਰ ਆਵਾਜ਼ ਉੱਠੀ ਹੈ ਸੱਚ ਖੜਨੋਂ ਕਹਾ ਹੈ ਫਿਰ ਭਗਤਾਂ ਨੇ ਹੋਏ ਪਣੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁੱਲ ਦੋਏ ਆਪ ਤਾਰ ਤਾਰੇ ਕੁੱਲ ਦੋਏ ਦੋ ਕੁਲਾਂ ਦਾ ਅਰਥ ਹੁੰਦਾ ਉਹ ਕਿਹੜੀਆਂ ਕਿਹੜੀਆਂ ਦੋ ਕੁਲਾਂ ਨੇ ਆਪ ਤਾਰੇ ਆਪ ਦਾ ਦਰਦਾ ਹੀ ਹੈ ਕੌਣ ਬੈਸ਼ਰੂ ਭਗਤ ਦੋਏ ਕੋਲਾਂ ਸਾਰ ਦਿੰਦਾ ਦੋ ਕੋਲਾਂ ਕਿਹੜੀਆਂ ਨੇ ਦੋਏ ਕੋਲਾਂ ਨੇ ਸੰਸਾਰ 'ਚ ਆਪ ਦੇ ਵਿੱਚੋਂ ਨਹੀਂ ਮਿਲਦੀਆਂ ਛੇਤੀ ਛੇਤੀ ਆਜ ਨਹੀਂ ਪਤਾ ਲੱਗਣਾ ਕੋਲਾਂ ਕੌਣ ਨੇ ਦਰੂ ਦੇ ਵਿੱਚੋਂ ਕੋਲਾਂ ਦਾ ਛੇਤੀ ਪਤਾ ਲੱਗੂਗਾ ਉਹ ਜੇ ਦਾਸੂ ਗੁਣਾ ਪੜਿਆ ਹੋਵੇ ਤਾਂ ਇਹ ਕੋਲਾਂ ਦਾ ਨਹੀਂ ਪਤਾ ਲੱਗਦਾ ਕੋਲਾਂ ਤਾਂ ਹੀ ਦੱਸੀ ਰਹੇ ਨੇ ਜਿਹੜੀਆਂ ਦਸੀਆਂ ਨੇ ਗਲਤ ਦਸੀ ਉਹਨੇ ਇੱਥੇ ਵੀ ਦਸੀ ਉਹਦੇ ਹੁਣ ਪਰ ਇੱਥੇ ਬਹੁਤ ਔਖੀ ਤੁਹਾਨੂੰ ਪਤਾ ਲੱਗੂਗਾ ਜਦ ਸ੍ਰਿਸ਼ਟੀ ਸਾਜੀ ਹੈ ਉਹਦਾ ਕੀ ਕੀਤਾ ਜਿਹੜੇ ਰਾਖਸ਼ ਜਾਂ ਦੇਵਤੇ ਬਣਾਏ ਨੇ ਇਹ ਦੋ ਕੁਲਾਂ ਨੇ ਇਹਨਾਂ ਦੀ ਅੱਡ ਅੱਡ ਸਭਰ ਦੇਵਤੇ ਸਰਜੇ ਜਾ ਦਾਨੋ ਦੇਵਤੇ ਅੰਦਰ ਬਾਦ ਰਚਾਇਆ ਦੋਏ ਕੋਲਾਂ ਦਾ ਰਹਿ ਲੋ ਵਿਚਾਲੇ ਚੱਡੀ ਆ ਕੇ ਉਹ ਦੋਏ ਕੋਲਾਂ ਦੀ ਕਟਾਈ ਹੋ ਰਹੀ ਹੈ ਉੱਥੇ ਹੋਰ ਕੀ ਹੋ ਰਿਹਾ ਛੇਤਰ ਬੜੇ ਦੋਹਾਂ ਦੀ ਹੋ ਰਹੀ ਹੈ ਉੱਥੇ ਰਾਮ ਜੀ ਛੇਤੀ ਬੋਲਦਾ ਰਹੇ ਇਹ ਔਖੇ ਇਹ ਤਾਂ ਵਿਚਾਰੇ ਗਾੜੀ ਫਸਿਆ ਹੋਇਆ ਇਹਨਾਂ ਦਾ ਤਾਂ ਗੱਲ 'ਚ ਫਸਿਆ ਨਾ ਗੋਖਰੂ ਕੀ ਕਰਨ ਵਿਚਾਰੇ ਇਹ ਤਾਂ ਮੰਨਦੇ ਨੇ ਤਾਂ ਉਧਰੋਂ ਦਬੇ ਹੋਏ ਨੇ ਇਹ ਤਾਂ ਉਹ ਗੰਨਾ ਹੈ ਜਿਹੜਾ ਦਬ ਕੇ ਰਸ ਦਿੰਦਾ ਗੰਨਾ ਜਿਹਨਾਂ ਜੇ ਦਵਾਈਆਂ ਨੂੰ ਮੇਰੇ ਚ ਰਸ ਦਿੰਦਾ ਇਹ ਤਾਂ ਉਹ ਗੰਨਾ ਜਿਹੜਾ ਦਬ ਕੇ ਰਸ ਦਿੰਦਾ ਯੂਪੀ ਵਾਲੇ ਕਹਿੰਦੇ ਨੇ ਗੰਨਾ ਦਬ ਕੇ ਰਸ ਦਿੰਦਾ ਦਵੇ ਦੇ ਬਿਨਾਂ ਗੰਨਾ ਰਸ ਦੇ ਦੂਗਾ ਬੂਝ ਵਿੱਚ ਦਵਾੜੋ ਬਹੁਤ ਆਰਾ ਸੌਦਾ ਇਹ ਦੇਵਤੇ ਤਾਂ ਦਬ ਕੇ ਰਸ ਦਿੰਦੇ ਨੇ ਉਹ ਤਾਂ ਦਬਾਏ ਹੋਏ ਨੇ ਰਾਸ਼ੀਆਂ ਦੇ ਤਾਂ ਛੱਡ ਹੁੰਦੇ ਨੇ ਆਉਂਦੇ ਨੇ ਛੱਡ ਇਹਨਾਂ ਦੇ ਜਾਂ ਬਾਹਰੋਂ ਕੁੱਟ ਪੈਂਦੀ ਹੈ ਜਵਾਬ ਨਹੀਂ ਹੁੰਦਾ ਫਿਰ ਚੁੱਪ ਕਰਦੇ ਨੇ ਫਿਰ ਜੋ ਮਰਜੀ ਕਹੀ ਜਾ ਫੇਰ ਨਹੀਂ ਬੋਲਦੇ ਕੱਲ ਵੱਢ ਜੇ ਮੇਰਾ ਅੱਜ ਤਾਂ ਕੱਲ ਵੱਢੇ ਤਾਂ ਲਹੂ ਨਹੀਂ ਨਿਕਲਦਾ ਇਹਨਾਂ ਦੇ ਕਿਉਂ ਆਰਾਮ ਦਾ ਜੋ ਬਹੁਤ ਖਾਤਾ ਹੁੰਦਾ ਇਹਨਾਂ ਦੇ ਆਰਾਮ ਦਾ ਖਾਤਾ ਹੁੰਦਾ ਨਾ ਅੰਦਰ ਇਹਨਾਂ ਦਾ ਗਲਿਆ ਹੋਇਆ ਹੁੰਦਾ ਆਤਮਾ ਬਲੀਦ ਬਹੁਤ ਜ਼ਿਆਦਾ ਹੁੰਦੀ ਹੈ ਰਾਖਸ਼ਾਂ ਦੀ ਬਲੀਦ ਹੁੰਦੀ ਨਹੀਂ ਆਤਮਾ ਉਹਨਾਂ ਦੀ ਆਤਮਾ ਨਹੀਂ ਬਲੀਦ ਹੁੰਦੀ ਰਾਖਸ਼ਾਂ ਦੀ ਧੰਨ ਸੋ ਗਾਉ ਧੰਨ ਸੋ ਠਾਉ ਧੰਨ ਪਨੀਤ ਕੁਟੰਬ ਸਭ ਲੋਏ ਧੰਨ ਸੋ ਗਾਉ ਉਹ ਪਿੰਡ ਧਨ ਧੰਨ ਸੋ ਥੋ ਉਹ ਥੋ ਵੀ ਧਨ ਧੰਨ ਪਨੀਤ ਕੁਟੰਬ ਸਭ ਲੋਏ ਧੰਨ ਪਨੀਤ ਕੁਟੰਬ ਉਹ ਕੁਟੰਬ ਪਨੀਤ ਹੈ ਜਿਹੜੇ ਕੁਟੰਬ ਦੇ ਵਿੱਚ ਵੈਸ਼ਨੂ ਭਗਤ ਪੈਦਾ ਹੋ ਗਏ ਕੁਟੰਬੇ ਹਨ ਉਹ ਗੁਰਮੁਖਾ ਦਾ ਕੁਟੰਬੇ ਹੁੰਦਾ ਹੋਰ ਕੀ ਹੁੰਦਾ ਗੁਰਮੁਖਾ ਦਾ ਕੁਟੰਬ ਹੁੰਦਾ ਹੈ ਇੱਥੇ ਇੱਥੇ ਸੰਸਾਰੀ ਰਿਸ਼ਤੇਦਾਰੀ ਦਾ ਕੋਈ ਹੁੰਦਾ ਹੀ ਨਹੀਂ ਗੁਰਵਾਲੀ ਬੰਦੀ ਹੋਣੀ ਇਹਨਾਂ ਦਾ ਕੁਟੰਬ ਕੀ ਹੁੰਦਾ ਗੁਰਮੁਖਾ ਦਾ ਕੁਟੰਬ ਵੱਖਰਾ ਹੈ ਆਪਣਾ ਜਿਹੜੇ ਮੰਨਦੇ ਹੀ ਨਹੀਂ ਯਾਦ ਪਾਤ ਨੂੰ ਉਹਨਾਂ ਦਾ ਮਟਾਪਾ ਆਪਣਾ ਵੱਖਰਾ ਹੀ ਹੈ ਹਾਂਜੀ ਜਿਹੜ ਪੀਆ ਸਾਰ ਰਸ ਤਨ ਕੁਟੰਬ ਤਨ ਪੁਨੀਤ ਕੁਟੰਬ ਸਭ ਲੋਏ ਹਾਂ ਸਾਰੇ ਲੋਕਾਂ ਦੇ ਵਿੱਚੋਂ ਕੁਟੰਬ ਜਿਹੜਾ ਤਨ ਹੈ ਜਿਹੜਾ ਪੁਨੀਤ ਕੁਟੰਬ ਹੈ ਪੁਨੀਤ ਵਰਤੀ ਹੋਵੇ ਜਿਹਨੂੰ ਦੀ ਵਾਇਆ ਤੋਂ ਉੱਤੇ ਹੋਵੇ ਜਿਨ ਦੇਖੋ ਪਵਿੱਤਰ ਵਾਲਾ ਨੂੰ ਨਹੀਂ ਬਣਿਆ ਹੋਇਆ ਜਿਹੜੇ ਪਵਿੱਤਰਤਾ ਰੱਖਦੇ ਨੇ ਉਹ ਤਨ ਨਹੀਂ ਹੁੰਦੇ ਪੁਨੀਤ ਵਾਲੇ ਦਾ ਜਿਹਨੇ ਹੱਥ ਜਿਹੜਾ ਜੂੜ ਸੁੱਚ ਬੰਦਾ ਨਾ ਪਵਿੱਤਰ ਉਹ ਨਹੀਂ ਰਣ ਹੈ ਜੂੜ ਸੁੱਚ ਵਾਲੇ ਥੱਲੇ ਨੇ ਇਹ ਤੋਂ ਬੁੱਲਣ ਵਾਲੇ ਪਵਿੱਤਰ ਜਿਹੜੇ ਕਹਿੰਦੇ ਨਾ ਪਵਿੱਤਰ ਮੂੰਹ ਪਵਿੱਤਰ ਕਰੋ ਰਸਣਾ ਪਵਿੱਤਰ ਕਰੋ ਉਹ ਸਭ ਥੱਲੇ ਨੇ ਪੁਨੀਤ ਦਾ ਪਤਾ ਹੀ ਨਹੀਂ ਉਹਨੂੰ ਕੀ ਹੈ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਤੋਂ ਗਾਹ ਰਸਨਾ ਪਵਿੱਤਰ ਆਲੇ ਤਾਂ ਥੱਲੇ ਨੇ ਉਹ ਤਾਂ ਅਗਿਆਨੀ ਦੇ ਬਿਲਕੁਲ ਉਹਨਾਂ ਨੂੰ ਨਹੀਂ ਬਾਣੀ ਬੰਦੀ ਉਹ ਤਾਂ ਜਗਨੇ ਘੜੇ ਨੇ ਬਸ ਉਹ ਤਾਂ ਕਹੀ ਜਾਣਾ ਮੰਨਣਾ ਹੈ ਜੀ ਅਬਰ ਉਪਦੇਸ਼ਾ ਆਪਣਾ ਕਰਨਾ ਉਹ ਤਾਂ ਉਹ ਨੇ ਉਹ ਨਹੀਂ ਮੰਨਦੇ ਹੁੰਦੇ ਬਾਣੀ ਨੂੰ ਉਹ ਧਰਮ ਨੂੰ ਮੰਨਦੇ ਨਹੀਂ ਹੁੰਦੇ ਬੋਲਦੇ ਹੀ ਹੁੰਦੇ ਨੇ ਮਨ ਹੋਰ ਮੁਖ ਹੋਰ ਉਹ ਗੱਲ ਹੋਰ ਹੁੰਦੀ ਹੈ ਮਨ ਜੋਰ ਹੁੰਦੀ ਹੈ ਉਹ ਪਵਿੱਤਰ ਪਵਿੱਤਰ ਵਾਲਾ ਤਾਂ ਇੱਥੇ ਹੀ ਖੜੇ ਨੇ ਉਹ ਨਹੀਂ ਕਹਾਂ ਜਾਂਦੇ ਹੁੰਦੇ ਜਿਣ ਪੀਆ ਸਾਰ ਰਸ ਤਜੇ ਆਨ ਰਸ ਜਿਨ ਪੀਆ ਸਾਰ ਰਸ ਜਿਹਨੇ ਸਾਰ ਰਸ ਪੀ ਲਿਆ ਸਾਰ ਰਸ ਪੁਨੀਤ ਰਸ ਹੈ ਸਾਰ ਰਸ ਗਿਆਨ ਦਾ ਸਾਰ ਹੈ ਜਿਹੜਾ ਗੁਰਬਾਣੀ ਦਾ ਸਾਰ ਰਸ ਹੈ ਤਤ ਹੈ ਜਿਹੜਾ ਗੁਰਬਾਣੀ ਦਾ ਜਿਹਨੇ ਉਹ ਸਮਝ ਲਿਆ ਪੀ ਲਿਆ ਤਦੇ ਆਣ ਰਸ ਬਾ ਸਾਰੇ ਆਣ ਦਾ ਸਜਦ ਬਾਕੀ ਹੋਰ ਕੋਈ ਰਸ ਨਹੀਂ ਉਹ ਠੀਕ ਉਹ ਆਪੇ ਛੱਡ ਜਾਂਦੇ ਨੇ ਬਾਕੀ ਰਸ ਹੋਏ ਰਸ ਮਗਨ ਡਾਰੇ ਵਿਖ ਖੋਏ ਬਸ ਐਸਾ ਸਾਰ ਰਸ ਦੇ ਵਿੱਚ ਮਗਨ ਹੁੰਦਾ ਮਨ ਸਾਰੀ ਮਾਇਆ ਨੂੰ ਤਿਆਗ ਦਿੰਦਾ ਸਰੀਰ ਨੂੰ ਵੀ ਛੱਡ ਕੇ ਪਰੇ ਜਾਂਦਾ ਜਿਵੇਂ ਗੱਡਾ ਗੋਲ ਛੱਡ ਦਿੰਦਾ ਨਾ ਗੋਲ ਛੱਡ ਕੇ ਹਲਕਾ ਹੋ ਜਾਂਦਾ ਜੇ ਗੜਾ ਤਾਂ ਗੋਲ ਵੀ ਡਗਵੇ ਤਾਂ ਵੀ ਹਲਕਾ ਹੋ ਜਾਂਦਾ ਉਹ ਗੋਲ ਵੀ ਛੱਡ ਦਿੰਦਾ ਫੇਰ ਸਾਰੇ ਡਿੱਗ ਪੈਂਦਾ ਕਲ ਆਣ ਕਲਾ ਰਹਿ ਜਾਂਦਾ ਇੱਕ ਹੋ ਕੇ ਰਹਿ ਜਾਂਦਾ ਹਾਂਜੀ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਸੰਸਾਰ ਦੇ ਵਿੱਚ ਪੰਡਿਤ ਨੇ ਸੂਰਮੇ ਨੇ ਬੜੇ ਬੜੇ ਬੜੇ ਬੜੇ ਸੂਰਮੇ ਨੂੰ ਬੜ ਬੜੀਆਂ ਇਹਨਾਂ ਨੇ ਉਪਾਧੀਆਂ ਦਿੱਤੀਆਂ ਹੋਈਆਂ ਨੇ ਇਦਾਂ ਹੈ ਹੋਰ ਹੈ ਜਿਵੇਂ ਬੰਦੇ ਬਾਹਰ ਨਾਲ ਬਣਾਉਂਦੇ ਫਿਰਦੇ ਨੇ ਸੂਰਮਾ ਸੀਗਾ ਚਲੋ ਸੀਗਾ ਸੂਰਮਾ ਵੀ ਨਹੀਂ ਬਣਿਆ ਜਾ ਸਕਦਾ ਉਹਨੂੰ ਜਿਹੜਾ ਆਦਮੀ ਸਰੈਂਡਰ ਹੋ ਜਵੇ ਅਖੀਰ ਜਾ ਕੇ ਸੂਰਮਾ ਨਹੀਂ ਹੁੰਦਾ ਜੇ ਸਰੈਂਡਰ ਹੋ ਗਿਆ ਸੂਰਮਤਾ ਹੀ ਖਤਮ ਹੋ ਗਈ ਜਦੋਂ ਸਰੈਂਡਰ ਹੋਈ ਹੈ ਫੌਜ ਪਾਕਿਸਤਾਨ ਦੀ ਹਿੰਦੁਸਤਾਨ ਦੇ ਵਿੱਚ ਉਹਨਾਂ ਨੇ ਜਨਰਲ ਸੀ ਤੇ ਫੌਜ ਨੂੰ ਚਲਾਇਆ ਉਹਨਾਂ ਨੇ ਇਹ ਚਲਾਇਆ ਮੁਕੱਦਮੇ ਚੱਲਦੇ ਰਹੇ ਜਿਹੜੇ ਜਨਰਲ ਤੂੰ ਸਰੈਂਡਰ ਕਿਉਂ ਕਰਾਇਆ ਕੇ ਚਲਾਇਆ ਉੱਤੇ ਪਰ ਜਿੱਦੀ ਹੋ ਸਕਦੀ ਉਹਦੀ ਇਹ ਉਹਨੂੰ ਹਾਈਲਾਈਟ ਕਰਦੇ ਫਿਰਦੇ ਮੂਰਖ ਪਿੱਛੇ ਕੁਝ ਵੀ ਕੀਤਾ ਸੀ ਉਹਨੇ ਜਨਰਲ ਨੇ ਦੇ ਪਰ ਉਹ ਜਿਹੜਾ ਦਾਗ ਲਾ ਕੇ ਐਕਸੀਡੈਂਟ ਹੋਏਗਾ ਉਹ ਤੋਤਾ ਨਹੀਂ ਜਾ ਸਕਦਾ ਆਖਰੀ ਟਾਈਮ ਦਾ ਦਾਗ ਹੈ ਉਹ ਰਹਿ ਗਿਆ ਰਹਿ ਜਾਂਦਾ ਜਿਹੜਾ ਬੰਦੇ ਨੂੰ ਦਾਗ ਲੱਗ ਗਿਆ ਪਿੱਛੇ ਆ ਕੇ ਬਦਾਗ ਤਾਂ ਕਈ ਲੱਗੇ ਮਾਤਾ ਦੀ ਗੱਲ ਨਹੀਂ ਬੰਦੀ ਹੁਕਮਨਾਮਾ ਹੋ ਗਿਆ ਸਾਲਸੇ ਦੀ ਗੱਲ ਨਹੀਂ ਬੰਦੀ ਜੋ ਕਿਹਾ ਸੀ ਇੱਕ ਵੀ ਕੰਮ ਨਹੀਂ ਕੀਤਾ ਅਖੀਰ ਕਿੱਥੇ ਹੋਇਆ ਸਰੈਂਡਰ ਹੋਇਆ ਇਹ ਤਾਂ ਸਭ ਤੋਂ ਵੱਡੀ ਕਾਇਰਤਾ ਸੀ ਐਡਾ ਕਾਇਰ ਨਹੀਂ ਬੰਦਾ ਕੋਈ ਜਿਹੜਾ ਸਰੈਂਡਰ ਹੋ ਜਾਵੇ ਤੁਸੀਂ ਉਹਨੂੰ ਸੂਰਮਕ ਆਪ ਕਾਇਰ ਨੇ ਨਾ ਉਹਨੂੰ ਬਣਾਉਣ ਵਾਲੇ ਆਪ ਵੀ ਕਾਇਰ ਨੇ ਇਹਦਾ ਸੁਰਮਾ ਕੋਈ ਹੈ ਉਹ ਨਹੀਂ ਸੁਰਮੇ ਇਹਦਾ ਨਹੀਂ ਕਰਦੇ ਹੁੰਦੇ ਤਾਂ ਕਲਮ ਕਰ ਕਾਲੇ ਵਾਸਤੇ ਜੀਵਨ ਨੂੰ ਬਚਾਉਣ ਵਾਸਤੇ ਹੋਇਆ ਨਾ ਬਚਾ ਤਾਂ ਫਿਰ ਉਹ ਆਊਗਾ ਰਬਦਾਸ ਦਾ ਹੀ ਸ਼ਬਦ ਆਊਗਾ ਸਾਹਿਬ ਸੰਕਟ ਮੈਂ ਸੇਵਕ ਭਜੇ ਜਿਹੜਾ ਕਾਲ ਜੀਏ ਦੌਲ ਕੁਲ ਜਾਏ ਇੱਥੇ ਸ਼ਬਦ ਆਊਗਾ ਅੱਗੇ ਗੁਰਬਾਣੀ ਜੇ ਆਊਗਾ ਸ਼ਬਦ ਸੰਕਟ ਆਇਆ ਸੀ ਆ ਜਾਂਦਾ ਫਿਰ ਕੀ ਸੀ ਬਾਹਰ ਨਿਕਲ ਕੇ ਲੜਦੇ ਮਾਰਦੇ ਮਾਰਦੇ ਫਿਰ ਕੀ ਸੀ ਬਾਹਰ ਸਾਹਿਬ ਲੜੇ ਨਹੀਂ ਬਾਹਰ ਜਾ ਜਾ ਲੜੇ ਨੇ ਪੰਜ ਤੁਹਾਡੇ ਕੋਲ ਮਿਸਾਲ ਸੀ ਤਤਕਾਲ ਦਾ ਸਾਰਾ ਬਾਹਰ ਨਿਕਲ ਗਿਆ ਉਹਦਾ 'ਚ ਬਹਿ ਗਿਆ ਜਾ ਕੇ ਉਹ ਤਾਂ ਨਾ ਸਰੈਂਡਰ ਹੋਏ ਲੜਦੇ ਰਹੇ ਸਰੈਂਡਰ ਨਹੀਂ ਹੋਏ ਉਹ ਹੀ ਬਾਹਰੋਂ ਲਿਆ ਸੀ ਉਹਦੇ ਦਾਗ ਲਵਾਤ ਤਾਂ ਹੀ ਕਰ ਦਿੱਤਾ ਖਾਲਸੇ ਨੇ ਆਪਣੇ ਰਾਜ ਨੂੰ ਜਗ੍ਹਾ ਹੀ ਨਹੀਂ ਦਿੱਤੀ ਕਦੇ ਐ ਰੌਲਾ ਬੋਲਦੇ ਨੇ ਦੋ ਨੰਬਰ ਦੇ ਆ ਦੋ ਨੰਬਰ ਦੇ ਜਿਹੜੇ ਵਿਦਵਾਨ ਇਹ ਰੌਲਾ ਬੋਲਦੇ ਨੇ ਇਹਨਾਂ ਨੂੰ ਕੀ ਪਤਾ ਦੋ ਨੰਬਰ ਦੇ ਨੂੰ ਵੀ ਇਹ ਕੀ ਗੱਲ ਆ ਕੀ ਖੇਡ ਹੈ ਇਹ ਕੀ ਜਨਨ ਸਿੱਖੀ ਕੀ ਹੁੰਦੀ ਹੈ ਬਾਬਰਾਂ ਦਾ ਕਦੇ ਨੇ ਚੀਰਾ ਲਾ ਕੇ ਕਦੇ ਤਿਲਗਿਲ ਲਾਇਆ ਹੈ ਬੜੀ ਨੂੰ ਇਹ ਉਂਗਲੀ ਨੂੰ ਚੀਰਾ ਲਾ ਕੇ ਸ਼ਹੀਦ ਹੋਣ ਵਾਲੇ ਨੇ ਸਾਰੇ ਪਰ ਉਹ ਜੇ ਸਾਧਾਰਨ ਸੰਤ ਫਤਿਹ ਕੀਤੀ ਜੀ ਉਹ ਕੀਤਾ ਜੀ ਉਹ ਕੀਤਾ ਜੀ ਕੱਲ ਹੀ ਕੱਲ ਜਿਹੜੀ ਪਿਛਲਾ ਕਲੰਕ ਉਹਨੂੰ ਕੌਣ ਕਰੂਗਾ ਉਹ ਵੀ ਕਿਵੇਂ ਹੋਈ ਕਿਵੇਂ ਨਾ ਹੋਈ ਉਹਦੇ ਪਿੱਛੇ ਵੀ ਬਹੁਤ ਬੜੀ ਹਕੀਕਤ ਹੋਰ ਹੈ ਸੰਤ ਕਿਵੇਂ ਫਤਿਹ ਹੋਈ ਹੈ ਜਿਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਹੈ ਉਹਨੇ ਗੱਲ ਹੀ ਫਤਿਹ ਸਾਧ ਉਹ ਕਰ ਲੈਂਦਾ ਉਹ ਉਹ ਨਿਕਲ ਉਹ ਗੜੀ ਚ ਫਿਰ ਕੀ ਹੋ ਗਿਆ ਸੀ ਉਹਨੂੰ ਉੱਥੇ ਕੀ ਹੋ ਗਿਆ ਸੀ ਸੱਪ ਸੁੱਕ ਗਿਆ ਸੀ ਉਹਨੂੰ ਫਿਰ ਖਾਲਸਾ ਨੇ ਫਿਰ ਵੀ ਪੰਜਾਬ ਦੇ ਰਾਜ ਫਿਰ ਉਹਦੇ ਬਾਅਦ ਵੀ ਕਾਇਮ ਕਰ ਲਿਆ ਰਾਜ ਕਰ ਲੈਣਾ ਗੱਲ ਹੈ ਉਹਦਾ ਫਿਰ ਹੈ ਸੀ ਫਿਰ ਕਿਵੇਂ ਕਾਇਮ ਹੋ ਗਿਆ ਚਾਹੇ ਉਹ ਜਾਂ ਖਾਲਸਾ ਨਹੀਂ ਸੀ ਫਿਰ ਵੀ ਫਿਰ ਫਿਰ ਹਟ ਗਏ ਉਹਦੇ ਉਹਦੇ ਬਾਅਦ ਲੜਨ ਤੇ ਹਟ ਗਏ ਇਹ ਜਿਹੜੇ ਲੋਕ ਨੇ ਨਾ ਕੋਈ ਕੁਰਸੀ ਲਾ ਲਓ ਜੀ ਉਹਦੇ ਨਾਲ ਦੀ ਜੀ ਮੈਨੂੰ ਬਣਾ ਦੂ ਉੱਥੇ ਇਹੋ ਜਿਹਾ ਕੁਝ ਹੁੰਦਾ ਨਾ ਉਹਦੇ ਨਾਲ ਦੀ ਕੋਈ ਸੰਸਥਾ ਖੋਲ ਲਓ ਪੈਸੇ ਇਕੱਠੇ ਕਰ ਲਾਂਗੇ ਆ ਵੱਢ ਜਾਂਦੇ ਇਹੋ ਜਿਹਾ ਕੁ ਬਣੇ ਉਹਦੇ ਹਾਂਜੀ ਪੰਡਤ ਸੂਰ ਛਤਰਪਤੀ ਰਾਜਾ ਪੰਡਤ ਸੂਰ ਛਤਰਪਤੀ ਰਾਜਾ ਭਗਤ ਬਰਾਬਰ ਹੈ ਔਰ ਨਾ ਕੋਈ ਭਗਤ ਬਰਾਬਰ ਔਰ ਨਾ ਕੋਈ ਭਗਤ ਦੇ ਬਰਾਬਰ ਕੋਈ ਨਹੀਂ ਹੁੰਦਾ ਤਾਂ ਪੰਡਤ ਦਾ ਨੂੰ ਸੂਰ ਬਰੇ ਨੂੰ ਕੋਈ ਛਤਰਪਤੀ ਰਾਜਾ ਭਗਤ ਤਾਂ ਸਭ ਥੱਲੇ ਨੇ ਭਗਤ ਸੂਰਮਾ ਵੀ ਹੁੰਦਾ ਰਾਜ ਵੀ ਉਹਦੇ ਕੋਲ ਬਨਾਸ਼ੀ ਹੁੰਦਾ ਇਹ ਰਾਜ ਤਾਂ ਰਹਿਣ ਵਾਲਾ ਹੀ ਨਹੀਂ ਜਿਹੜਾ ਉਹਦੇ ਕੋਲ ਹੁਕਮ ਪਰਮੇਸ਼ਰ ਦੇ ਨਾਲ ਜੁੜਿਆ ਹੁੰਦਾ ਹੈ ਭੁੱਖ ਸੰਸਾਰ ਦੀ ਭੁੱਖ ਹੀ ਹੈ ਉਹਨੂੰ ਰਾਜਾ ਦਾ ਜਿਹੜਾ ਸੰਸਾਰ ਦੀ ਭੁੱਖ ਹੈ ਰਾਜਾ ਰੱਜੇ ਹੋਏ ਦਾ ਲੋਭ ਜਿਹੜਾ ਰੱਜਿਆ ਨਹੀਂ ਹੋਇਆ ਰਾਜਾ ਦਾ ਭੁੱਖਾ ਰਾਜਾ ਹੁੰਦਾ ਜੇ ਰਾਜਾ ਵੀ ਭੁੱਖਾ ਹੈ ਪਰਜਾ ਵੀ ਪਰਜਾ ਵੀ ਭੁੱਖੀ ਰਾਜਾ ਵੀ ਭੁੱਖਾ ਰੱਜਿਆ ਹੋਇਆ ਤਾਂ ਰਾਜਾ ਭੁੱਖਾ ਰਾਜਾ ਨਹੀਂ ਹੁੰਦਾ ਭਗਤ ਬਰਾਬਰ ਹੈ ਔਰ ਨਾ ਕੋਈ ਭਗਤ ਦੇ ਬਰਾਬਰ ਹੋਰ ਕੋਈ ਨਹੀਂ ਹੋ ਸਕਦਾ ਨਾ ਕੋਈ ਹੋਇਆ ਨਾ ਹੋਊਗਾ ਜੈਸੇ ਪ੍ਰੈਣ ਪਾਤ ਰਹੇ ਜਲ ਸਮੀਪ ਭਨ ਰਵਿਦਾਸ ਜਨਮੇ ਜਗ ਹੋਏ ਜਨਮ ਦੇ ਵਿੱਚ ਉਹਦਾ ਜਗ ਕਿਵੇਂ ਹੁੰਦਾ ਜਗ ਦੇ ਵਿੱਚ ਉਹਦਾ ਜਨਮ ਕਿਵੇਂ ਹੁੰਦਾ ਉਹ ਇੱਕ ਚੁਪੱਤੀ ਹੁੰਦੀ ਹੈ ਪਾਣੀ ਦੇ ਵਿੱਚ ਪੈਦਾ ਹੋ ਜਾਂਦੀ ਹੈ ਜੈਸੇ ਪ੍ਰੈਣ ਪਾਤ ਰਹੇ ਪ੍ਰੈਣ ਪਾਤ ਉਸੇ ਨੂੰ ਕਹਿੰਦੇ ਚਾਰ ਪੱਤੇ ਹੁੰਦੇ ਨੇ ਬਰੀਕ ਜੋ ਦਾ ਜਲ ਹੁੰਦੀ ਹੈ ਆਪੇ ਹੀ ਪਾਣੀ ਚੋਂ ਪੈਦਾ ਹੋ ਜਾਂਦੀ ਹੈ ਗੰਧਲੇ ਪਾਣੀ ਹੁੰਦੀ ਹੈ ਰਹੇ ਜਲ ਸਮੀਪ ਉਹ ਪੱਤੇ ਚਪੱਤੇ ਚਾਰ ਪੱਤੇ ਹੁੰਦੇ ਨੇ ਉੱਤੇ ਚਪੱਤੀ ਕਹਿੰਦੇ ਨੇ ਪਾਣੀ ਚੋਂ ਪੈਦਾ ਹੋ ਜਾਂਦੀ ਹੈ ਪਾਣੀ ਜੇ ਗਲ ਕੇ ਸੁਆ ਜਾਂਦੀ ਹੈ ਐ ਪਾਣੀ ਚੋਂ ਪੈਦਾ ਹੋ ਕੇ ਸੰਸਾਰ 'ਚ ਪੈਦਾ ਹੋ ਕੇ ਸੰਸਾਰ 'ਚ ਸਰੀਰ ਉਹਦਾ ਸਮਾ ਜਾਂਦਾ ਹੈ ਆਤਮਾ ਆਪਣੇ ਘਰ ਚਲੀ ਜਾਂਦੀ ਹੈ ਸਰੀਰ ਤਾਂ ਜਿਵੇਂ ਪੈਦਾ ਹੋਇਆ ਜਿੱਥੋਂ ਉਹ ਜੇ ਸਮਾਂ ਜਾਂਦਾ ਆਤਮਾ ਆਪਣੇ ਘਰ ਚਲੀ ਜਾਂਦੀ ਹੈ ਭਲਰ ਵਧਾ ਜਨਮੇ ਜਗ ਹੋਏ ਬਹੁਦਾ ਹੈ ਜਾਂ ਜਨਮ ਹੁੰਦਾ ਸੰਸਾਰ ਚ ਸੰਸਾਰ ਹੈ ਜਾਂ ਜਨਮ ਹੁੰਦਾ ਪਿੱਛੋਂ ਦਾ ਸਬੂਤ ਕੋਈ ਨਹੀਂ ਹੈ ਭਗਤਾਂ ਦਾ ਕੀ ਸਬੂਤ ਹੈ ਜੇ ਕੋਈ ਬਹੁਤ ਪੁਰਾਣੇ ਭਗਤਾਂ ਨੂੰ ਕਹਿ ਰਵੇ ਵੀ ਕੀ ਸਬੂਤ ਹੈ ਉਹਦਾ ਸਬੂਤ ਨਾਲ ਰਹਿਣਾ ਵੀ ਕੀ ਹੈ ਸਬੂਤ ਅਸੀਂ ਕੀ ਲੈਣਾ ਸਬੂਤ ਹੈ ਸਿਰਫ ਇਹ ਆ ਵੀ ਉਸ ਭਗਤੀ ਜਿਹੜੀ ਉਹਨਾਂ ਨੇ ਕੀਤੀ ਹੈ ਕਿ ਉਸ ਭਗਤੀ ਨਾਲ ਮਸਲਾ ਹੱਲ ਹੋ ਸਕਦਾ ਬਸ ਉਹ ਹੋਇਆ ਜਾਂ ਨਾ ਹੋਇਆ ਇਸ ਗੱਲ ਤੇ ਅਸੀਂ ਕੀ ਲੈਣਾ ਇਤਿਹਾਸ ਤੇ ਕੀ ਲੈਣਾ ਕੀ ਜੋ ਗੁਰੂ ਨਾਨਕ ਨੇ ਗੱਲ ਕਹੀ ਹੈ ਉਹਨੂੰ ਮੰਨ ਕੇ ਅੱਗਾ ਸੌਰ ਸਕਦਾ ਬਸ ਜੇ ਸੌਰ ਸਕਦਾ ਤਾਂ ਨਾਨਕ ਹੋਇਆ ਜੇ ਨਹੀਂ ਸੌਰ ਸਕਦਾ ਸ਼ਾਇਦ ਨਾ ਹੋਇਆ ਹੋਵੇ ਇਹ ਤਾਂ ਗੱਲ ਸੱਚ ਹੈ ਹੋ ਸਕਦੀ ਹੈ ਜੇ ਨਹੀਂ ਹੋ ਸਕਦੀ ਫਿਰ ਕਿਸੇ ਹੋਰ ਦੀ ਲਿਖੀ ਹੋਈ ਹੈ ਉਹ ਜਿਹੜੀ ਲਿਖੀ ਹੋਈ ਗੱਲ ਉਹਦੀ ਨਹੀਂ ਹੈ ਜੋ ਗੁਰਦਾਸ ਦੇ ਰੋ ਦੇ 12 ਦੇ ਭਾਈ ਗੁਰਦਾਸ ਦੇ ਰੋ ਤੇ 12 ਭਾਈ ਗੁਰਦਾਸ ਦੀ ਉਹਦੀ ਲਿਖੀ ਹੋਈ ਹੈ ਕਿਸੇ ਹੋਰ ਨੇ ਲਿਖੀ ਉਹ ਗੱਲਾਂ ਭਾਈ ਗੁਰਦਾਸ ਲਿਖੇ ਨਹੀਂ ਸਕਦਾ ਜਿਹੜੀ ਉਹਦੇ ਵਿੱਚ ਬਾਰ ਵਿੱਚ ਲਿਖਣ ਵਾਲਾ ਭਾਈ ਗੁਰਦਾਸ ਉਹ ਨਹੀਂ ਹੈ ਕੋਈ ਹੋਰ ਹੋਊਗਾ ਖਬਰ ਕੌਣ ਕਿਹਨੇ ਦੱਸੀ ਸਭ ਪਤਾ ਲੱਗਦਾ ਤੁਹਾਨੂੰ ਬਾਹਰੋਂ ਤੋਂ ਇਹ ਸ਼ਰਾਰਤ ਬਹੁਤ ਬੜੀ ਸ਼ਰਾਰਤ ਕੀਤੀ ਇਹ ਬਾਹਰੋਂ ਲਿਖ ਕੇ ਸੋਰੀ